ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖਾਂ ਨੇਕੀਆਂ ਹੋਣ ਲੱਖਾਂ ਚੰਗਿਆਈਆਂ ਹੋਣ ਲੱਖ ਪੁੰਨਾ ਪ੍ਰਵਾਨ ਲੱਖ ਪੁੰਨ ਹੋਣ ਜਿਹੜੇ ਪ੍ਰਵਾਨ ਨੇ ਤੁਹਾਡੇ ਤੀਰਥਾਂ ਤੇ ਤੁਸੀਂ ਪ੍ਰਵਾਨ ਕਰ ਲਏ ਇਹਨਾਂ ਨੇ ਇਹਨਾਂ ਨੇ ਪ੍ਰਵਾਨ ਕੀਤੇ ਨੇ ਉਹਨਾਂ ਜਿਹੜਾ ਆਪਣੇ ਨਹੀਂ ਪ੍ਰਵਾਨ ਹੈ ਆਪਣੇ ਦਾ ਪੁੱਤਦਾਨ ਜੇ ਬੀਜਦੇ ਤੇ ਸਭ ਧਰਮ ਨਾਲ ਇੱਥੇ ਜਾਣ ਹੁਣ ਬਾਤ ਪੜਨਾ ਤਾਂ ਬਣਿਆ ਆਪਣਾ ਨਹੀਂ ਬਣਿਆ ਆਪਣਾ ਤਾਂ ਪਾਪੋਂ ਨਾ ਹੋਵੇ ਬਸਣਾ ਹੈ ਜਿਹੜੇ ਬਸੇ ਦੀ ਤਾਂ ਪਰਵਾਹ ਕੀ ਹੋਣੀ ਸਾਡੇ ਤਾਂ ਵਸਦੀ ਉਹ ਗੱਲ ਨਹੀਂ ਜੀਵ ਦੇ ਤਾਂ ਵਸਦੀ ਉਹ ਗੱਲ ਨਹੀਂ ਪਾਪ ਪਾਪ ਕੀ ਪੁੱਤ ਕੀ ਕਰ ਸਕਦਾ ਚਲੋ ਪਾਪ ਤੇ ਛੱਡੋ ਪੁੱਤ ਕੀ ਕਰ ਸਕਦਾ ਹੈ ਮੰਗਦਾ ਕੀ ਪੁੱਤ ਕਰੂਗਾ ਜਿਹੜਾ ਖੁਦ ਮੰਗਦਾ ਹੈ ਐਨਾ ਹੀ ਮਿਲਦਾ ਉਹਨੂੰ ਜਿੱਦਾਂ ਉਹ ਖਾ ਲੈਂਦਾ ਰੋਜ਼ ਫਿਰ ਵੀ ਭੁੱਖਾ ਰਹਿੰਦਾ ਤੇ ਉਹ ਗਾਂ ਕੁੱਟ ਕੀ ਕਰ ਦੂਗਾ ਹਾਂ ਭੀਖਕ ਜਿਹਾਰੀ ਤੇਰੇ ਤੇ ਫਿਰ ਪੁੰਨ ਕਿਵੇਂ ਕਰ ਦੂਗਾ ਇਹਨਾਂ ਭੀਖਕ ਕਰੀ ਪਰਵਾਣੀ ਕੋਈ ਪੁੰਨ ਪਰਵਾਣੀ ਨਹੀਂ ਪੁੰਨੋ ਚੀਜ਼ ਦਾ ਹੁੰਦਾ ਜਿਹੜੀ ਮੇਰੀ ਆਪਣੀ ਹੋਵੇ ਜੇ ਮੇਰੇ ਕੋਲ ਹੈ ਹੀ ਕੁਝ ਨਹੀਂ ਮੈਂ ਪੁੰਨ ਕਾਹਦਾ ਕਰਾਂ ਜੇ ਪੁੰਨ ਕਰਨਾ ਤਾਂ ਮੇਰਾ ਕੁਝ ਹੈ ਪਹਿਲਾਂ ਆਪਣਾ ਮੰਨਿਆ ਤਾਂ ਹੀ ਪੁੰਨ ਕੀਤਾ ਗੁਰਮਤਿ ਕੋਈ ਪੁੰਨ ਪਰਵਾਹ ਨਹੀਂ ਹੈ ਧਿਆਨ ਰੱਖਣ ਵਾਲੀ ਗੱਲ ਹੈ ਕਿ ਕੋਈ ਪਰਵਾਹ ਸਾਖਤਾ ਦੀ ਮਦਦ ਹੈ ਪੁੱਤ ਦਾ ਅਰ ਪਾਪ ਦਾ ਸਾਡੇ ਵਾਸਤੇ ਗੱਲੇ ਹੀ ਨਹੀਂ ਪਾਪ ਹੀ ਬਸ ਦੀ ਗੱਲ ਹੀ ਹੈ ਪਾਪ ਕਰਨਾ ਪ੍ਰੈਕਟੀਕਲੀ ਬਸ ਦੀ ਗੱਲ ਹੀ ਹੈ ਪਾਪ ਸੋਚਣਾ ਬਸ ਦੀ ਗੱਲ ਹੈ ਕਰਨਾ ਬਸ ਦੀ ਗੱਲ ਪਾਪ ਸੋਚ ਸਕਦਾ ਕਰ ਨਹੀਂ ਸਕਦਾ ਜਿਵੇਂ ਸੋਚ ਲੈਂਦਾ ਵੀ ਫਲਾਣੇ ਦਾ ਨੁਕਸਾਨ ਹੋ ਜਵੇ ਹੋਇਆ ਹੈ ਜੀ ਸੋਚੇ ਸਕਦਾ ਨਾ ਕਰਤਾ ਸਕਦਾ ਜੀ ਥੋੜਾ ਦਾ ਹੈ ਪਰਮੇਸ਼ਰ ਦੇ ਹੁਕਮ ਨਾਲ ਭਾਣੇ ਨਾਲ ਉਹਦੀ ਇੱਛਾ ਨਾਲ ਜੀਵ ਦੀ ਇੱਛਾ ਨਾਲ ਕੁਝ ਨਹੀਂ ਜਦ ਹੋ ਹੀ ਨਹੀਂ ਸਕਦਾ ਪ੍ਰੈਕਟੀਕਲੀ ਪੁੱਤ ਕਰਨਾ ਸਾਡੇ ਵਾਸਤੇ ਗੱਲ ਨਹੀਂ ਨਾ ਪਾਪ ਕਰਨਾ ਪਾਪ ਕਰਨ ਵਾਲਾ ਬੁਰਾ ਹੁੰਦਾ ਜਦ ਪਾਪੀ ਬੁਰਾ ਹੁੰਦਾ ਪਾਪ ਬੁਰਾ ਪਾਪੀ ਕੋ ਪਿਆਰਾ ਜਦ ਪਾਪੀ ਨੂੰ ਪਿਆਰਾ ਹੁਕਮ ਦਾ ਵਿਰੋਧ ਕਰਨਾ ਵੀ ਪਾਪ ਹੈ ਪਰ ਵਿਰੋਧ ਅਸੀਂ ਸੋਚ ਸਕਦੇ ਹਾਂ ਕਰ ਨਹੀਂ ਸਕਦੇ ਵਿਰੋਧ ਵੀ ਸੋਚਦੇ ਹੀ ਹਾਂ ਸਾਨੂੰ ਜਿਹੜਾ ਪਾਣਾ ਮਿੱਠਾ ਨਹੀਂ ਲੱਗਦਾ ਇਹ ਪਾਪ ਹੈ ਤੇ ਵਰਤਦਾ ਦਾ ਫਿਰ ਸਭ ਕੁਝ ਵਰਤੇ ਤੇਰਾ ਪਰ ਪਾਣਾ ਕਿਹੜਾ ਸਾਡੇ ਸੋਚੇ ਤੇ ਹਟ ਗਿਆ ਵਰਤਣ ਤੇ ਉਹ ਤਾਂ ਆਪਣਾ ਉਵੇਂ ਹੀ ਚੱਲਦਾ ਸਾਡੀ ਜਿਹੜੀ ਸੋਚ ਹੈ ਭਾਣੇ ਤੋਂ ਖਿਲਾਫ ਇਹ ਪਾਪ ਜੋ ਅਸੀਂ ਸੋਚਿਆ ਸੀ ਹੋਇਆ ਨਹੀਂ ਉਹ ਪਾਪ ਹੈ ਜੋ ਸੋਚਿਆ ਸੀ ਹੋ ਗਿਆ ਉਹਦੀ ਪਾਪ ਉਹਦਾ ਉਹਦਾ ਭਾਣਾ ਇਸ ਕਰਕੇ ਪਾਪ ਉਹਨਾਂ ਹਮਰੇ ਵਸ ਨਹੀਂ ਤਾਂ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਬੁਰਾ ਨਹੀਂ ਸਾਡੇ ਕੋਈ ਵੀ ਹੈ ਬੁਰਾ ਦਾ ਤਾਂ ਹੀ ਬੁਰਾਈ ਕਰ ਸਕੀਏ ਬੁਰਾਈ ਨਹੀਂ ਕਰ ਸਕਦਾ ਸਭ ਉਹਦੇ ਭਾਣਾ ਵਰਤਦਾ ਸਭ ਕੁਝ ਵਰਤੇ ਤੇਰਾ ਭਾਣਾ ਬੁਰਾ ਹੋਇਆ ਨਾ ਬੁਰਾਈ ਕਰ ਸਕੇ ਕਰਨ ਦੀ ਤਾਂ ਸਾਡੇ ਸੁਭਰਤਾ ਹੈ ਨਹੀਂ ਬੁਰਾਈ ਹਮ ਨਹੀਂ ਚੰਗੇ ਪਰ ਚੰਗੇ ਨਹੀਂ ਹੈ ਚੰਗੇ ਕਿਉਂ ਨਹੀਂ ਸਾਡੀ ਸੋਚ ਚੰਗੀ ਨਹੀਂ ਭਾਣਾ ਬਿਠਾ ਨਹੀਂ ਲੱਗਦਾ ਚੰਗੇ ਤਾਂ ਹੁੰਦੇ ਜੇ ਭਾਣਾ ਬਿਠਾ ਲੱਗਦਾ ਚੰਗੇ ਹੋ ਹੈ ਜੇ ਪਾਣਾ ਮਿੱਠਾ ਕਰਕੇ ਬੰਦੇ ਨੇ ਬੁਰੇ ਅਸੀਂ ਬਣ ਨਹੀਂ ਸਕਦੇ ਬੁਰੇ ਸਾਡਾ ਬੁਰਾ ਹੀ ਸਾਡੇ ਵਾਸੀ ਗੱਲ ਹੈ ਦੀ ਚੱਕੇ ਅਸੀਂ ਹਾਂ ਦੀ ਚੱਕੇ ਵੀ ਨਹੀਂ ਹੈਗੇ ਬੁਰਾ ਨਹੀਂ ਕੋਈ ਬੁਰਾ ਵੀ ਕੋਈ ਨਹੀਂ ਹੈ ਬੁਰਾ ਹੋਇਆ ਨਾ ਬੁਰਾਈ ਕਰ ਸਕੇ ਕਰਨਾ ਤਾਂ ਕਹਿੰਦੇ ਬਸ ਦੀ ਗੱਲ ਹੈ ਹੀ ਨਹੀਂ ਕੁਛ ਨਹੀਂ ਕੋਈ ਕਰ ਸਕਦਾ ਇਹ ਸਭ ਵਹਿਮ ਹੈ ਇਹ ਅਗਿਆਨਤਾ ਕੁਛ ਕਰ ਸਕਦਾ ਕੋਈ ਗੁਰਬਾਣੀ ਦੀ ਇਸ ਗੱਲ ਨੂੰ ਦੱਸਦੀ ਹਾਂ ਚੰਗੇ ਨਹੀਂ ਪਾਣੇ ਚ ਨਹੀਂ ਚੱਲਦੇ ਜਾਂ ਮੰਨਦੇ ਹਾਂ ਵੀ ਉਹਦੇ ਕਰਦੇ ਸਭ ਕੁਝ ਹੁੰਦਾ ਉੱਤੋਂ ਤੋਂ ਮੰਨਦੇ ਆਂ ਅੰਦਰੋਂ ਨਹੀਂ ਮੰਨਦੇ ਜੇ ਅੰਦਰੋਂ ਮੰਨੇਗੇ ਫਿਰ ਚੱਗੇ ਮੰਨਦੇ ਜ਼ਰੂਰ ਨਾ ਸਾਰੇ ਕਹਿੰਦੇ ਨੇ ਵੀ ਜੋ ਕੁਝ ਵਰਤੇ ਤੇਰਾ ਭਾਣਾ ਮੁਸਲਮਾਨ ਵੀ ਮੰਨਦੇ ਨੇ ਸਾਰੇ ਮੰਨਦੇ ਨੇ ਮੰਨ ਵੀ ਲੈਂਦੇ ਨੇ ਬੁੱਕਰ ਵੀ ਜਾਂਦੇ ਨੇ ਉਹ ਜਦ ਮੰਨ ਕੇ ਮੁੱਕਰ ਜਿਵੇਂ ਚੰਗਾ ਨਹੀਂ ਹੁੰਦਾ ਗੱਲ ਮੰਨ ਵੀ ਗਿਆ ਜਾਂ ਆਦਮੀ ਉੱਥੇ ਜਾ ਕੇ ਮੁੱਕਰ ਵੀ ਗਿਆ ਹੁਣ ਉਹਨੂੰ ਚੰਗਾ ਕੌਣ ਕਹੂਗਾ ਕਹੂਗਾ ਚੰਗਾ ਅਸਾਇਆ ਤਾਂ ਚੰਗੇ ਨਹੀਂ ਸੱਚ ਨੂੰ ਮੰਨ ਵੀ ਜਾਂਦਾ ਝਟਵਟ ਮੁੱਕਰ ਵੀ ਜਾਂਦਾ ਉਹ ਮੰਨ ਕੇ ਮੁਕਰਿਆ ਹੋਇਆ ਆਦਮੀ ਚੰਗਾ ਨਹੀਂ ਕਰ ਨਹੀਂ ਕੋ ਸਕਦਾ ਕੋਈ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਜਿਹੜਾ ਇਹੀ ਗੱਲ ਹੈ ਪੈਰ ਪਹਾੜਾ ਮਾਰਿਆ ਗਾਫਲ ਚੰਗਾ ਬਣਦਾ ਬਣਦਾ ਮਾੜੀ ਗੱਲ ਪਿੱਛੇ ਚੰਗਾ ਬਣਨੋਂ ਰਹਿ ਗਿਆ ਛੱਡਿਆ ਵੀ ਕੋਈ ਨਹੀਂ ਬੁਰਾ ਬਣ ਕੇ ਜਿਹੜੀ ਚੰਗਿਆਈ ਤੋਂ ਖਾਰਜ ਹੋ ਕੇ ਚੰਗਿਆਂ ਦੀ ਲਿਸਟ ਵਿੱਚੋਂ ਨਿਕਲੇ ਖੱਟਿਆ ਤਾਂ ਕੁਝ ਕੀ ਘਟਿਆ ने भी बुराई ले ली ਸੋਚ ਕੇ ਹੀ ਬੁਰਾਈ ਲਈ ਹੈ ਨਾ ਕਰਕੇ ਸੋ ਵੇਦ ਕਹਿੰਦਾ ਸੋਚ ਕੇ ਬੁਰਾਈ ਲਈ ਹੈ ਤਾਂ ਵੇਦ ਕਹਿੰਦਾ ਮਨਸਾ ਪਾਪ ਪਾਪ ਹੈ ਦਾ ਮਨ ਦੀ ਜਿਹੜੀ ਇੱਛਾ ਉਹੀ ਪਾਪ ਹੈ ਦੀ ਪ੍ਰੈਕਟੀਕਲੀ ਕੁਝ ਨਹੀਂ ਕਰਦਾ तो वही गुरबाणी कहती लेकिन स्मृति तो उल्ट कहती है स्मृति संसारिक रूल है ना संसारिक नुमाया है नहीं किसी बंदे ने बंदा मारता पका ही हुए तो रब ने मरवाया ਦੁਨਿਆਵੀ ਕਰੋ ਨਹੀਂ ਗੱਲ ਮੰਨੂਗਾ ਦੁਨਿਆਵੀ ਕਰੋ ਦੇ ਫਿੱਟ ਨਹੀਂ ਆਏਗਾ ਜਿਹੜਾ ਸੰਸਾਰਿਕ ਰੂਹ ਨਾ ਹੋਰ ਤਰ੍ਹਾਂ ਦਾ ਹੈ ਜਿਹੜਾ ਦਰਗਾਹੀ ਰੂਹ ਨਾ ਹੋਰ ਤਰ੍ਹਾਂ ਦਾ ਇਸ ਕਰਕੇ ਭਗਤਾਂ ਦੇ ਸਸਾਰੀਆਂ ਜੋੜ ਕੇ ਦੇ ਨਾ ਜੋੜ ਨਹੀਂ ਆਦਾ ਸੰਸਾਰਿਕ ਰੂਹ ਹੋਰ ਰੂਹ ਸਿਪਰਤੇ ਦਾ ਕਾਨੂੰਨ ਸੰਸਾਰਿਕ ਰੂਹ ਹੈ ਇਹ ਜਿਹੜਾ ਦਰਗਾਹੀ ਰੂਹ ਹੈ ਦੋਹਾਂ ਦਾ ਫਰਕ ਤਾਂ ਰਹਿਣਾ ਹੀ ਹੈ ਉਹ ਤਾਂ ਰਾਜੇ ਵਾਸਤੇ ਜੋ ਕਰਦੀ ਹੈ ਜਿਹਨੇ ਸਮਾਜ ਦੇ ਵਿੱਚ ਉਹ ਸਮਾਜਿਕ ਕਾਨੂੰਨ ਹੈ ਸਾਡਾ ਕਾਨੂੰਨ ਬਣਾਇਆ ਹੈ ਇੱਥੇ ਉਹ ਇਹ ਜਿਹਾ ਹੀ ਰਹੂਗਾ ਉਹ ਇਹਦਾ ਜਾਣਾ ਰਿਹਾ ਤਾਂ ਫਿਰ ਉਹਦਾ ਬਿਸਰੂ ਹੋ ਜੂਗਾ ਫਿਰ ਹਾਂਜੀ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਨੇਕੀਆਂ ਚੰਗਿਆਈਆਂ ਲੱਖਾਂ ਨੇਕੀਆਂ ਹੁਣ ਕਿਸੇ ਆਦਮੀ ਦੇ ਵਿੱਚ ਜਿਹੜੀ ਅਸੀਂ ਦੇਖੀ ਸਮਝਦੇ ਚੰਗਿਆਈਆਂ ਲਖਾਉਣ ਜਿਹਨੂੰ ਅਸੀਂ ਚੰਗਿਆਈ ਸਮਝਦੇ ਹਾਂ ਬਹੁਤ ਸਾਰੀਆਂ ਨੇਕੀਆਂ ਸੀ ਜਿਹੜੀਆਂ ਸਮਝਦੇ ਰਾਜ ਨੇਕੀਆਂ ਨਹੀਂ ਮੰਨੀਆਂ ਜਾਂਦੀਆਂ ਜ਼ਰੂਰੀ ਨਹੀਂ ਹੈ ਵੀ ਜਿਹਨੂੰ ਅਸੀਂ ਨੇਕੀ ਸਮਝਦੇ ਹਾਂ ਨੇਕੀ ਦਰਗਾਹ 'ਚ ਜਾਂਦੀ ਹੈ ਜਿਹਨੂੰ ਅਸੀਂ ਚੰਗਾ ਮੰਨੀਏ ਕੋਈ ਅੱਡ ਬਤਾ ਨੇ ਅੱਡ-ਅੱਡ ਦੇ ਅੱਡ ਬਣਾਉਂਦਾ ਨੇ ਇੱਕ ਮਤ ਦੋਈ ਮਤ ਦੇ ਖਿਲਾਫ ਹੈ ਇਹ ਸਾਡੇ ਆਦਮੀ ਦੀ ਹਰ ਗੱਲ ਮੰਨੀ ਹੋਈ ਦਰਗਾਹ ਮੰਨੀ ਜਾਣੀ ਜ਼ਰੂਰੀ ਨਹੀਂ ਹੈ ਸਾਡੇ ਆਪਣੇ ਹਿਸਾਬ ਨਾਲ ਨੇ ਹੁਣ ਮੁਸਲਮਾਨਾਂ ਦੇ ਗਊ ਖਾਣੀ ਪਾਪ ਨਹੀਂ ਹੈ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਸ ਗੱਲ ਨੂੰ ਉਹਨਾਂ ਦੇ ਤਾਂ ਪਾਪ ਨਹੀਂ ਸਾਡੇ ਪਾਪ ਹੈ ਇਹ ਤਾਂ ਡਿਫਰੈਂਸ ਰਹਿਣਗੇ ਕਿ ਆਦਮੀ ਦੇ ਆਦਮੀ ਦੀ ਬਾਤ ਹੈ ਸੰਸਾਰੀ ਆਦਮੀ ਦੀ ਮਤ ਹੈ ਦਰਗਾਹ ਦੋਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਦਰਗਾਹ ਦੇ ਦੋਹਾਂ ਪਾਸੇ ਕੋਈ ਗੱਲ ਹੈ ਉਹ ਵੀ ਹੋ ਜਾਣ ਉਹ ਵੀ ਹੋ ਜਾਣ ਲੱਖ ਨੇਕੀਆਂ ਚੰਗਿਆਈਆਂ ਲੱਖ ਪੁਨਾ ਪ੍ਰਵਾਨ ਜਿਹੜੇ ਸੰਸਾਰੀ ਲੋਕਾਂ ਨੂੰ ਪ੍ਰਵਾਨ ਨੇ ਧਰਮ ਗ੍ਰੰਥਾਂ 'ਚ ਪ੍ਰਵਾਨ ਨੇ ਅੱਗੇ ਆਊਗਾ ਨਾ ਲੱਖ ਤਪ ਉਪਰ ਤੀਰਥਾਂ ਸਹਿਜ ਜੋਗ ਵਿਵਾਨ ਹਾਂ ਲੱਖ ਤੀਰ ਤਪ ਕਰ ਲੋ ਤੀਰਥਾਂ ਤੇ ਬੈਠ ਕੇ ਲੱਖ ਪ੍ਰਕਾਰ ਦੇ ਸਹਿਜ ਜੋਗ ਕਰ ਲੋ ਤੁਸੀਂ ਜੋਗ ਕਰ ਲੋ ਟਿਕਾ ਮਨ ਨੂੰ ਟਿਕਾਉਣ ਦਾ ਵਿਵਾਨ ਵਿਵਾਨ ਹੈ ਚੁੱਪ ਕਰਕੇ ਵਿਵਾਨ ਹੁੰਦਾ ਚੁੱਪ ਕਰਕੇ ਵੀ ਬੋਲਦਾ ਨਹੀਂ ਨਾ ਹੈਗਾ ਬੋਲਦਾ ਧਾਰਨ ਕਰਕੇ ਹਾਂ ਲੱਖ ਸੂਰਤਾਂ ਸੰਗਰਾਮ ਰਣ ਮੈਂ ਛੁਪੇ ਪ੍ਰਾਣ ਲੱਖ ਸੂਰਤਾਂ ਸੁਰਮਤਾਈਆਂ ਕਰ ਲੋ ਅੱਗੇ ਇਹਨਾਂ ਨੇ ਕਿਹਾ ਹੈ ਵੀ ਜਿਹੜਾ ਜੰਗ ਦੇ ਵਿੱਚ ਸ਼ਹੀਦ ਹੋ ਜਵੇ ਉਹ ਸਾਹਮਣੇ ਮੱਥੇ ਉਹ ਮੁਕਤ ਹੋ ਜਾਂਦਾ ਗੁਰਬਾਣੀ ਦੀ ਬੰਦੀ ਇਸ ਗੱਲ ਆ ਜਿਹੜੇ ਮੁੰਡੇ ਮਰਵਾਉਂਦੇ ਆ ਅਤਵਾਦੀ ਇਸੇ ਤਾਂ ਮਰਵਾਉਂਦੇ ਨੇ ਆ ਗੁਰਬਾਣੀ ਨੇ ਰੱਦ ਕੀਤੀ ਹੋਈ ਹੈ ਗੱਲ ਗੁਰਬਾਣੀ ਦੀ ਬੰਦੀ ਇਹਨਾਂ ਗੱਲਾਂ ਨੂੰ ਉਹ ਮਿਸਯੂਜ਼ ਕਰਕੇ ਨਾ ਹਿੰਦੂ ਮਰਦੀ ਉਹ ਮੁੰਡੇ ਮਰਵਾਤੇ ਸਾਰੇ ਸ਼ਹੀਦ ਬਣਾ ਕੇ ਗੁਰਬਾਣੀ ਦਾ ਕਹਿੰਦੀ ਹੈ ਹੱਟ ਹੱਟ ਕਰ ਬਰੇ ਨਾ ਲੇਖੇ ਪਰ ਤਾਂ ਹੋ ਗਏ ਅੱਗੇ ਥੋੜਾ ਥੋੜਾ ਸਰੀਰ ਕਟਾ ਕੇ ਹੋਮ ਕਰਦੇ ਸੀ ਉਹ ਕਿਤੇ ਮੁਕਤ ਹੋ ਜਾਂਦੇ ਸੀ ਮੁਕਤੀ ਗਿਆਨ ਤੋਂ ਬਿਨਾਂ ਨਹੀਂ ਹੈ ਇਹ ਹੋਮੇ ਪੈਦਾ ਕਰਦੇ ਨੇ ਸਾਰੇ ਹਾਂ ਲੱਖ ਸੁਰਤੀ ਤੱਕ ਗਿਆਨ ਧਿਆਨ ਲੜੀਏ ਬਾੜ ਪ੍ਰਾਣ ਹਾਂ ਲੱਖ ਪ੍ਰਕਾਰ ਦੇ ਧਿਆਨ ਦੇ ਸੁਰਤੀ ਧਿਆਨ ਜੋੜਨ ਦੇ ਲੱਖਾਂ ਤਰੀਕੇ ਨੇ ਧਿਆਨ ਟਿਕਾਉਣ ਦੇ ਆਪਣੇ ਆਪਣੇ ਤਰੀਕੇ ਨੇ ਲਗ ਗਿਆਨ ਧਿਆਨ ਦੇ ਗਿਆਨ ਧਿਆਨ ਅਨੇਕਾਂ ਪ੍ਰਕਾਰ ਦੇ ਪੜ੍ਹੀਏ ਪਾਠ ਪ੍ਰਾਣ ਪੁਰਾਣਾ ਦੇ ਪਾਠ ਪੜ੍ਹ ਲੋ ਚਾਹੇ ਉਹਨਾਂ 'ਚ ਵੀ ਅਨੇਕਾਂ ਤਰੀਕੇ ਦੱਸੇ ਹੋਏ ਉਹਨਾਂ ਵਿੱਚ ਇਹ ਤਰੀਕੇ ਪੁਰਾਣਾ ਦੱਸੇ ਨੇ ਵੇਦ ਦੀ ਗੱਲ ਹੀ ਕੀਤੀ ਹੋਈ ਦੇਖੋ ਵੇਦ ਛੱਡਤਾ ਪੁਰਾਣ ਲਿਆਂਦੇ ਪੁਰਾਣਾ ਦੇ ਵਿੱਚ ਜੋ ਪੁੱਛਿਆ ਹੈ ਉਹ ਸਭ ਵਿਦਿਆ ਦੇ ਦੁਨਿਆਵੀ ਗੱਲਾਂ ਨੇ ਰਿਸ਼ੀ ਮੁਨੀ ਇੱਕ ਵੀ ਪਾਸ ਨਹੀਂ ਹੈ ਸੁਰ ਨਰ ਮੁਰ ਮੁਰਜਾਨ ਅੰਮ੍ਰਿਤ ਖੋਜਦੇ ਲਿਖਿਆ ਨਾ ਖੋਜਦੇ ਰਹਿ ਪਾਇਆ ਤਾਂ ਕਿਸੇ ਦੀ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਤਾਂ ਕਿਸੇ ਦੀ ਕਬੀਰ ਕਹਿੰਦਾ ਕੌਣ ਮੁਰੀ ਜੋ ਮਨ ਕੋ ਮਾਰੇ ਇੱਕ ਮੁਨੀ ਦੱਸੋ ਜਿਹਨੇ ਮਨ ਮਾਰਨ ਦੀ ਗੱਲ ਕਹੀ ਹੋਵੇ ਮੁਰੀ ਮਨ ਮਾਰਨ ਦੀ ਗੱਲ ਨਹੀਂ ਕਰਦਾ ਮੁਰੀ ਆਪਣੀ ਮਰਜ਼ੀ ਦੀ ਗੱਲ ਕਰਦਾ ਮੇਰੇ ਜੇਲੇ ਬਣੋ ਸਾਰੇ ਇਸੇ ਕਰਕੇ ਸਾਰੇ ਜਿਹੜੇ ਗ੍ਰੰਥ ਲਿਖੇ ਨੇ ਰਿਸ਼ੀਆਂ ਮੁਨੀਆਂ ਦੇ ਸ਼ਾਸਤਰ ਆਪਸ ਵਿੱਚ ਹੀ ਡਿਫਰ ਕਰਦੇ ਨੇ ਸਾਰੇ ਸਾਰੇ ਧੜੇ ਬੰਦੀਆਂ ਨੇ ਸਾਰੇ ਆਪਣੇ ਆਪਣੇ ਚੇਲੇ ਨੇ ਉਹਨਾਂ ਦੇ ਜੇ ਰਮਾਇਣ ਲਿਖੀ ਅੱਡ ਅੱਡ ਲਿਖੀ ਹੈ ਸਾਰਿਆਂ ਨੇ ਉਹਨਾਂ ਦੀਆਂ ਸਾਖੀਆਂ ਨਹੀਂ ਮਿਲਦੀਆਂ ਉਸ ਦੀ ਕਿਉਂਕਿ ਉਹ ਮਨਮਤੀ ਦੇ ਨੇ ਸਾਰੇ ਭਗਤਾਂ ਦੀ ਇਕਮਤ ਹੈ ਇਹਨਾਂ ਦੀ ਇਕਮਤ ਕਿਉਂ ਉਹਨਾਂ ਦੀ ਇਕਮਤ ਕਿਉਂ ਨਹੀਂ ਪਰਮਾ ਦੇ ਚਾਰ ਚੇਲੇ ਨੇ ਚਾਰਾਂ ਨੇ ਚਾਰ ਪੰਥ ਚਲਾਏ ਨੇ ਅੱਡੋ ਅੱਡੀ ਇੱਕ ਦੂਏ ਨਾਲ ਪੰਥ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਕਿਉਂਕਿ ਮਾਇਆ ਹੈ ਉਹਦੇ ਵਿੱਚ ਉਹ ਮਰਜ਼ੀ ਦਾ ਪੰਥ ਹੈ ਉੱਥੇ ਆਪਣਾ ਜਿਹੜਾ ਹੈ ਨਾ ਮਨੁੱਖੀ ਮਰਜ਼ੀ ਕੰਮ ਕਰਦੀ ਹੈ ਆਪਣੀ ਮਨੁੱਖੀ ਬੁੱਧੀ ਦੀ ਲੈਵਲ ਦੇ ਪੰਥ ਨੇ ਜਿੱਥੇ ਮਨੁੱਖੀ ਬੁੱਧੀ ਦਾ ਲੈਵਲ ਦਾ ਗੱਲ ਹੋ ਉੱਥੇ ਡਿਫਰ ਕਰੂ ਆਦਮੀ ਆਦਮੀ ਤੋਂ ਹਮੇਸ਼ਾ ਚਾਰੇ ਗੁਰੂ ਇੱਕ ਹੈ ਪੰਥ ਚਾਰ ਅੱਡ ਅੱਡ ਨੇ ਉਹ ਕਹਦੇ ਨੇ ਵੀ ਇਹ ਤਾਂ ਉਹਨਾਂ ਦੁਨਿਆਵੀ ਗੱਲ ਹੈ ਇੱਥੇ ਸੰਸਾਰੀ ਬੁੱਧੀ ਹੈ ਬਵੇਕ ਬੁੱਧੀ ਨਹੀਂ ਹੈ ਭਗਤਾਂ ਦੇ ਕੋ ਬੁੱਧ ਬਵੇਕ ਬੁੱਧ ਬਵੇਕ ਬੁੱਧ ਤੇ ਜਾ ਕੇ ਬੁੱਧ ਕਰੇ ਹੁੰਦੀ ਹੈ ਉਦੋਂ ਥੱਲੇ ਥੱਲੇ ਡਿਫਰ ਡਿਫਰ ਕਰਦੀ ਹੈ ਬੁੱਧੀ ਆਪਣੀ ਆਪਣੀ ਆਪ ਆਪਣੀ ਬੁੱਧ ਹੈ ਜੇਤੀ ਵਰ ਵਰ ਜਿੱਥੇ ਤੱਕ ਆਪਣੀ ਬੁੱਧੀ ਹੈ ਉਥੇ ਤੱਕ ਡਿਫਰੈਂਸਸ ਰਹਿਣਗੇ ਪਾਰਲੀਮੈਂਟ ਦੇ ਰਹਿੰਦੇ ਰਿਵਿਕ ਉਹ ਤਾਂ ਮੰਨਦੇ ਨੇ ਸਾਰੇ ਡਿਫਰੈਂਸ ਰਹਿਣ ਜਦੋਂ ਵਿਵੇਕ ਬੁੱਧੀ ਆ ਜੂਗੀ ਚਾਹੇ ਦੋ ਜਾਜਵੇ ਚਾਰ ਜਾਜਵੇ 10 ਜਾਜਵੇ 1000 ਜਾਜਵੇ ਉਹਨਾਂ ਦੀ ਮਤ ਖੁਦ ਫੇਰ ਨਹੀਂ ਡਿਫਰੈਂਸ ਫੇਰ ਪੂਰਨ ਬੁੱਧ ਕਹਿੰਦੇ ਨੇ ਉਹਨੂੰ ਜਦ ਨਾਨਕ ਪੂਰਨ ਅਧੂਰੀ ਬੁੱਧ ਜਿਹੜੀ ਹੈ ਨਾ ਜਿਵੇਂ ਭਾਂਡਾ ਪੂਣਾ ਛਲਕਦਾ ਹੈ ਐਵੇਂ ਅਧੂਰੀ ਬੁੱਧੀ ਛਲਕਦੀ ਹੈ ਟਿਕਾ ਨਹੀਂ ਹੁੰਦਾ ਉਹਦੇ ਵਿੱਚ ਕਿ ਖਬਰਾਂ ਕਦਰ ਨੂੰ ਸੋਚ ਇੱਕ ਪਾਸੜ ਗੱਲ ਕਰ ਜਾਂਦੀ ਹੋ ਜਿਨ ਕਰਤਾ ਕਰਨਾ ਕੀਆ ਲਿਖਿਆ ਆਉਣ ਜਾਣ ਜਿਨ ਕਰਤੇ ਕਰਨਾ ਕੀਆ ਜਿਹੜੇ ਕਰਤੇ ਨੇ ਸਾਰੀ ਰਚਨਾ ਬਣਾਈ ਹੈ ਸਾਚੀ ਹੈ ਲਿਖਿਆ ਆਉਣ ਜਾਣ ਆਵਣ ਜਾਣ ਸਾਰਿਆਂ ਨੇ ਲਿਖਿਆ ਹੈ ਜੰਮਣ ਵੱਲ ਲਿਖਿਆ ਹੈ ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਉਹਨੇ ਦੱਸਿਆ ਉਸ ਕਰਕੇ ਦੇ ਕੇ ਸਾਰੀਆਂ ਮਤਾਂ ਜਿਹੜੀਆਂ ਨੇ ਮਿੱਥਿਆ ਜਿਹੜੀਆਂ ਪਿੱਛੇ ਦੱਸਦੀਆਂ ਨਾ ਜਿਹੜੇ ਕਰਤੇ ਨੇ ਸਾਰਾ ਸੰਸਾਰ ਹੁਕਮ ਨਾਲ ਸੰਸਾਰ ਪੈਦਾ ਹੋਇਆ ਨਾ ਉਸ ਹੁਕਮ ਅਨੁਸਾਰ ਮੈਂ ਬੁਲਾਇਆ ਬੋਲਦਾ ਉਹ ਕਹਿੰਦੇ ਬੁਲਾਇਆ ਬੋਲਦਾ ਉਹਦੇ ਮੁਤਾਬਕ ਸਾਰੀਆਂ ਮਤਾਂ ਲਿਖੀਆਂ ਨੇ ਸੱਚ ਕੀ ਹੈ ਠੀਕ ਹੈ ਕਰਮ ਸੱਚਾ ਨਹੀਂ ਸਾਹਿਬ ਉਹਦੀ ਕਿਰਪਾ ਹਾਸਲ ਕਰੋ ਜਿਹਨੇ ਸੰਸਾਰ ਪੈਦਾ ਕੀਤਾ ਉਹਦੀ ਕਿਰਪਾ ਜੇ ਹੋ ਜਾ ਕਰਮ ਹੋ ਜਾ ਔਰ ਸੱਚ ਦਾ ਨਿਸ਼ਾਨ ਸੱਚ ਦੀ ਆਵਾਜ਼ ਤੁਹਾਡੇ ਨਿਸ਼ਾਨ ਹੁੰਦੀ ਆਵਾਜ਼ ਸੱਚ ਦਾ ਆਵਾਜ਼ਾ ਤੁਹਾਡੇ ਅੰਦਰੋਂ ਪੈਦਾ ਹੋਵੇ ਫਿਰ ਤੁਸੀਂ ਬੋਲੋ ਉਹ ਗੱਲ ਸਹੀ ਹੈ ਜਦ ਬੁਲਾਇਆ ਬੋਲਦਾ ਉਹ ਸੱਚ ਹੈ ਜਿਹੜਾ ਆਪਣੇ ਆਪ ਬੋਲਦਾ ਸੱਚ ਨਹੀਂ ਸਾਰੇ ਵਕਤ ਬੁਲਾਏ ਬੋਲਦੇ ਨੇ ਆਪਣੇ ਆਪ ਨਹੀਂ ਬੋਲਦੇ ਜਦ ਬੁਲਾਇਆ ਬੋਲਦੇ ਨੇ ਫਿਰ ਇੱਕ ਮਤ ਨੇ ਜਿਹੜਾ ਆਪਣੇ ਆਪ ਬੋਲਦਾ ਇੱਕ ਮਤ ਨਹੀਂ ਹੋ ਸਕਦਾ ਕਿਉਂਕਿ ਬੁਲਾਉਣ ਵਾਲਾ ਪਿੱਛੇ ਇੱਕ ਹੈ ਉਹ ਨੂੰ ਕਹੇ ਮਹਾਪੁਰਖ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਬਾਣੀ ਬਿੱਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬੋਲਣ ਵਾਲਾ ਵਿਚਾਰਨ ਵਾਲਾ ਗੁਰਮੁਖ ਹੈ ਮਹਾਪੁਰਖ ਨਹੀਂ ਹੈ ਬੋਲਣ ਵਾਲਾ ਮਹਾਪੁਰਖ ਨਹੀਂ ਹੈ ਕਬੀਰ ਮਹਾਪੁਰਖ ਨਹੀਂ ਮੰਨਦਾ ਆਪਣੇ ਆਪ ਨੂੰ ਗੁਰੂ ਮਹਾਪੁਰਖ ਨਹੀਂ ਮੰਨਦਾ ਆਪਣੇ ਆਪ ਨੂੰ ਕੋਈ ਭਗਤ ਆਪਣੇ ਆਪ ਨੂੰ ਮਹਾਪੁਰਖ ਨਹੀਂ ਮੰਨਦਾ ਸੰਤ ਸਾਰੇ ਮੰਨਦੇ ਨੇ ਕੋਈ ਨਹੀਂ ਇਹਨਾਂ ਦੀ ਆਪਣੇ ਆਪਣੇ ਮਾਤਾ ਬੰਦੀ ਜਾਣਦੇ ਜੈ ਜੈ ਮਹਾਪੁਰਖ ਨੇ ਪਤਾ ਹੀ ਆਪਾਂ ਮਹਾਪੁਰਖ ਮਹਾਪੁਰਖ ਕੌਣ ਹੈ ਇਹ ਬਾਣੀ ਮਹਾਪੁਰਖ ਉਹ ਮਹਾਪੁਰਖ ਹੈ ਬਾਕੀ ਦਾ ਸਾਰੇ ਪੁਰਖ ਨੇ ਬਾਕੀ ਸਾਰੇ ਪੁਰਖ ਨੇ ਮਹਾਪੁਰਖ ਕੋਈ ਹੈ ਇਹ ਬਾਣੀ ਮਹਾਪੁਰਖ ਕੀ ਨਿਜਗਰ ਵਾਸਾ ਹੋਏ ਬਾਣੀ ਮਹਾਪੁਰਖ ਦੀ ਹੈ ਗੁਰਬਾਣੀ ਜਿਨ੍ਹਾਂ ਨੇ ਬੋਲੀ ਹੈ ਉਹ ਮਹਾਪੁਰਖ ਨਹੀਂ ਜਿਨ੍ਹਾਂ ਨੇ ਬਾਣੀ ਸਾਨੂੰ ਦੱਸੀ ਹੈ ਨਾ ਲਫ਼ਜ਼ਾਂ ਦੇ ਕੇ ਬੋਲੀ ਦੇ ਕੇ ਉਹ ਗੁਰਬਾਣੀ ਦੇ ਵਿੱਚ ਜਿਨ੍ਹਾਂ ਨੇ ਬਾਣੀ ਬਿਆਨ ਕੀਤੀ ਹੈ ਉਹ ਮਹਾਪੁਰਖ ਨਹੀਂ ਬਾਣੀ ਮਹਾਪੁਰਖ ਦੀ ਹੈ ਤੁਰਕੀ ਬਾਣੀ ਹੈ ਜਿਹੜੀ ਉਹ ਮਹਾਪੁਰਖ ਦੀ ਹੈ ਤੇ ਉਹ ਤਾਂ ਤੁਰਕੀ ਫਿਰ ਬਲਾਏ ਬੋਲੇ ਤਾਂ ਬਲਾਏ ਬੋਲੇ ਜਿਹੜੇ ਬਲਾਏ ਬੋਲਦੇ ਨੇ ਕੋ ਉਹਨਾਂ ਦੀ ਆਵਾਜ਼ ਕਹੋ ਆ ਡੜਕ ਮੇ ਹਾਂ ਉਹਦੇ ਮੁਤਾਬਕ ਮਹਾਪੁਰਖ ਦੇ ਮੁਤਾਬਕ ਉਹਦੀ ਉਹਨੇ ਜਿਹੜੀ ਮਤ ਦਿੱਤੀ ਹੈ ਉਹਦਾ ਸੱਚੀ ਮਤ ਹੈ ਬਾਕੀ ਸਭ ਮੱਤੀ ਵਿੱਚ ਹੈ ਬਾਕੀ ਜਿਹੜੀਆਂ ਤੀਰਥਾਂ ਤੇ ਹੋਰ ਬੱਤਾਂ ਗਿਣਤੀ ਹੋ ਗਿਆਨ ਧਿਆਨ ਗਿਣਤੇ ਉਹਨੂੰ ਜਿਹੜੇ ਪ੍ਰਵਾਨ ਨੇ ਗਿਣਤੇ ਸਭ ਇੱਥੇ ਮਤਾਂ ਨੇ ਇਹ ਸਭ ਫੋਕਟ ਧਰਮ ਕਛੂ ਫੜਨਾ ਹੈ ਇਹਨਾਂ ਨੂੰ ਕੋਈ ਫੜ ਨਹੀਂ ਲੱਗਦਾ ਫੜ ਕਾਦਾ ਲੱਗਣਾ ਹੁੰਦਾ ਪਹਿਲਾਂ ਤਾਂ ਸੰਤੋਖ ਦਾ ਫੜ ਲੱਗਦਾ ਇਹਦੇ ਨੂੰ ਸੰਤੋਖ ਹੈ ਨਹੀਂ ਸੰਤੋਖ ਜਦੋਂ ਜਾਂ ਰਿੱਧੀ ਸਿੱਧੀ ਦੀ ਭੁੱਖ ਅੰਦਰੋਂ ਖਾਰਜ ਹੋ ਜੂ ਸਾਡੀ ਤਾਂ ਅਰਦਾਸ ਹੈ ਜਿੱਤੇ ਸਿੱਧੀ ਮਨੋ ਕਾਮਨਾਵਾਂ ਪੂਰਨ ਕਰਦੀ ਅਰਦਾਸ ਜਿੱਤੇ ਤੱਕ ਮਨੋ ਕਾਮਨਾਵਾਂ ਪੂਰਨ ਕਰਦੀ ਅਰਦਾਸ ਹੈ ਉਹ ਹਿੰਦੂ ਮਤ ਹੋ ਸਕਦੀ ਹੈ ਸਿੱਖ ਮਤ ਨਹੀਂ ਹੋਰ ਕੋਈ ਮਤ ਹੋ ਸਕਦੀ ਹੈ ਬਾਕੀ ਸਾਰੀਆਂ ਮਤਾਂ ਹੀ ਮਨੋ ਕਾਮਨਾ ਦੀਆਂ ਹੀ ਨੇ ਉਹ ਮਿੱਥਿਆ ਮਤ ਹੈ ਮਿੱਥਿਆ ਸੱਚੀ ਮਤ ਨਹੀਂ ਸੱਚੀ ਮਤ ਕੀ ਹੈ ਸੱਚੇ ਨਾਮ ਕੀ ਲੱਗਾ ਕੂ ਕੁਤ ਭੁੱਖਾ ਖਾ ਚੱਲੀਏ ਤੂੰ ਸੱਚੀ ਬੋਲ ਜੇ ਭੁੱਖ ਮਾਇਆ ਦੀ ਹੈ ਜਿਹੜੀ ਸਿੱਧੀ ਦੀ ਭੁੱਖ ਹੈ ਉਸ ਐਸੇ ਭੁੱਖੇ ਤਾਂ ਭਗਤੀ ਉਹ ਨਹੀਂ ਕਰ ਸਕਦੇ ਹੁੰਦੇ ਭੁੱਖੇ ਭਗਤ ਨੂੰ ਚੀਜ਼ ਹੈ ਉਹ ਤਾਂ ਭਗਤੀ ਉਹ ਨਹੀਂ ਕਰ ਸਕਦੇ ਉਹ ਮਾਇਆਦਾਰੀ ਨੇ ਮਾਇਆਦਾਰੀ ਰਹਿਣਗੇ ਉਹ ਰਾਜ ਕਰੇਗਾ ਖਾਲਸਾ ਕਹਿਣਗੇ ਔਰ ਕਰਨਗੇ ਉਹਨਾਂ ਨੇ ਸਿੱਖੀ ਤੇ ਕੀ ਲੈਣਾ ਉਹਨਾਂ ਨੇ ਇਸ ਵਾਸਤੇ ਲੈਣਾ ਵੀ ਕੀ ਹੈ ਜਦੋਂ ਮਨੋ ਕਾਮਨਾਵਾਂ ਜਿਹਦੇ ਅੰਦਰ ਰਹਿਣਗੀਆਂ ਉਹਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ ਸਿੱਖੀ ਵਿਰੋਧੀ ਦਾ ਹੋ ਸਕਦਾ ਹੋ ਇਹਨਾਂ ਨੇ ਵਿਰੋਧ ਕੀਤਾ ਜਿੱਥੇ ਸਿੱਖੀ ਦਾ ਮਨੋ ਕਾਮਨਾ ਵਾਲੇ ਸੀ ਸਾਰੇ ਇਕੱਠੇ ਹੋ ਗਏ ਮਨੋ ਕਾਮਨਾ ਵਾਲੀਆਂ ਸਾਰੀਆਂ ਬੱਤਾਂ ਦੇ ਸਿੱਖੀ ਉਹਨਾਂ ਦੇ ਖਿਲਾਫ ਹੈ ਉਹ ਜੇ ਉਹ ਸਿੱਖੀ ਦੇ ਖਿਲਾਫ ਨੇ ਕਦੇ ਕਦੇ ਬੋਲਦੇ ਨਹੀਂ ਅੰਦਰੋਂ ਖਿਲਾਫ ਨੇ ਕਦੇ ਕਦੇ ਐਲਾਨ ਕਰਕੇ ਖਿਲਾਫ ਨੇ ਕਦੇ ਕਦੇ ਚੁੱਪ ਕੀਤੇ ਖਿਲਾਫ ਨੇ ਕਦੇ ਕਦੇ ਸੱਚ ਵਜ ਕੇ ਖਿਲਾਫ ਨੇ